ਕਬੁੱਧ ਚਵਾਵੇ ਸੋਗਤ ਠਾਏ ਕਬੁੱਧ ਚਵਾਵੇ ਆ ਜਿਹੜੀ ਕਬੁੱਧ ਫੜ ਲਈ ਨਾ ਅਸੀਂ ਸਿੱਖਾਂ ਨੇ ਕਬੁੱਧ ਫੜ ਲਈ ਹੁਣ ਪੁੱਠੀ ਬੁੱਧ ਸਾਡੀ ਬੁੱਧ ਪੁੱਠੀ ਹੋ ਚੁੱਕੀ ਨਾਨਕ ਕੋਲ ਜਿਹੜੀ ਬੁੱਧ ਸੀ ਉਹ ਸੁਬੁੱਧ ਸੀ ਸਿੱਧਾ ਕੋਲ ਜਿਹੜੀ ਬੁੱਧ ਸੀ ਉਹ ਕਬੁੱਧ ਸੀ ਅੱਜ ਸਿੱਧਾ ਵਾਲੀ ਬੁੱਧ ਸਿੱਖਾਂ ਕੋਲ ਜੋਗ ਦਰਸ਼ਨ ਦਾ ਹੀ ਪ੍ਰਚਾਰ ਸਿੱਖ ਕਰ ਰਹੇ ਨੇ ਅੱਜ ਸਾਰੇ ਸਿੱਖਾਂ ਕੋਲ ਕਬੂਤ ਹੈ ਕਬੂਤ ਦਾ ਹੀ ਪ੍ਰਚਾਰ ਹੋ ਰਿਹਾ ਜੋਗੀ ਕਹਿ ਰਹੇ ਨੇ ਕਬੂਤ ਦਾ ਨਾਸ ਚਬਾਵੇ ਨਾਸ ਸੋਗਤ ਠਾਏ ਕਿਹੜੀ ਅਵਸਥਾ ਜਾ ਕੇ ਕਬੂਤ ਦਾ ਨਾਸ ਹੁੰਦਾ ਕਿੱਥੇ ਪਹੁੰਚ ਕੇ ਕਬੂਤ ਕਬੂਤ ਖਤਮ ਹੁੰਦੀ ਹੈ ਚੱਬ ਚੱਬ ਲਈਦੀ ਹੈ ਖਾ ਜਾਂਦੀ ਹੈ ਗੁਰਮਤ ਬੁੱਧ ਨੂੰ ਖਾ ਜਾਂਦੀ ਕਿਹੜਾ ਰੂਪ ਧਾਰਨ ਕਰਕੇ ਨਮੋ ਦਾੜ ਦਾੜ ਸੋਭੰ ਨਮੋ ਦਾੜ ਦਾੜ ਸੁਸੋਭੰ ਅਪਾਰੰ ਜਿਨਾ ਚਰਬੇ ਉਹ ਜੀਵ ਜਗਨ ਹਜ਼ਾਰੰ ਹਜ਼ਾਰਾਂ ਐਸੇ ਜੀਵ ਕਬੂਤ ਵਾਲੇ ਚੱਬ ਦਿੱਤੇ ਖਾ ਗਏ ਕਬੂਤ ਫਲਾਉਣ ਵਾਲੇ ਕਬੂਤ ਫਲਾਉਣ ਵਾਲੇ ਜੀਵ ਖਾ ਗਏ ਤੇਰੀ ਜੜ ਐਸੀ ਹੈ ਨਮੋ ਦਾੜ ਦਾੜ ਤੇਰੀ ਉਹ ਦਾੜ ਨੂੰ ਨਮਸਕਾਰ ਹੈ ਜਵਾਬ ਹੈ ਇੱਥੇ ਜਵਾਬ ਹੈ ਜੱਗੂਗਾ ਦੇ ਜਾਣ ਨਾਲ ਜੱਗੂ ਜਵਾਬ ਹੈ ਸੋਖਤ ਠਾਇਆ ਜੱਗੂਗਾ ਦੇ ਐ ਐਜ਼ਾਰ ਨੂੰ ਨਮਸਕਾਰ ਕੀਤੀ ਹੈ ਦਸਮ ਪਾਸ਼ਾ ਨੇ ਸਾਰੇ ਦਸ ਗ੍ਰੰਥ ਸਾਬਤ ਕਰਦੇ ਨੇ ਵੀ ਆ ਗੁਰੂ ਗ੍ਰੰਥ ਸਾਹਿਬ ਜੈ ਐਸ ਭਗਤੀ ਤੇ ਆ ਗਿਆ ਨਮੋ ਦਾੜ ਦਾੜ ਉਹ ਦਾੜ ਨੂੰ ਮੇਰੀ ਨਮਸਕਾਰ ਹੈ ਤੇਰੀ ਨੂੰ ਸੋ ਸੋਭਾ ਦਾ ਪਾਰੰਗ ਜਿਹੜੀ ਬੜੀ ਸੋਹਣੀ ਹੈ ਸੁੰਦਰ ਆ ਰਹੀ ਜਿਹੜੀ ਇਹਨਾਂ ਨੇ ਦਿਖਾਈ ਹੈ ਬਾਹਰ ਜਾਣ ਇਹ ਸੋਭ ਦੀ ਜੇ ਤਾਂ ਬੁਰੀ ਲੱਗਦੀ ਹੈ ਇਹ ਤਾਂ ਸਰੂਪ ਬਣਾਉਂਦੀ ਹੈ ਉਹ ਸਰੂਪ ਹੈ ਤੇਰਾ ਨਿਰਾਕਾਰੀ ਗੱਲ ਹੈ ਨਿਰਾਕਾਰੀ ਦਾੜ ਸੁਸੋਭਮ ਫਾਰਮ ਜਿਨਾ ਜਰਬਿਅਮ ਜੀਵ ਜਗਮ ਹਜ਼ਾਰਾਂ ਜੀਵ ਚੱਬਿਆ ਜਾਤ ਸਰੀਰ ਨਹੀਂ ਚੱਬਿਆ ਚੱਬ ਕੇ ਜਿਹੜੀ ਆਤਮਾ ਨਾ ਉਹਦਾ ਰਸ ਬਾਹਰ ਕੱਢ ਦਿੱਤਾ ਉਹ ਜਿਵੇਂ ਉਹਨੂੰ ਕਹਿਣਾ ਹੋਏ ਹਲਾਲ ਲੱਗੇ ਹੱਥ ਜਾਏ ਉਤੇ ਗਿਆਨ ਖੜਨ ਨਾਲ ਜਦ ਪੈਦਾ ਇਤੇ ਜਾਣਨਾ ਚਾਹ ਕੇ ਕੱਢ ਦਿੱਤਾ ਜਿਵੇਂ ਚੀਰਾ ਦੇ ਕੇ ਘੁੱਟ ਕੇ ਕੱਢਦੇ ਨੇ ਨਾ ਦੀ ਰਾਹ ਠੀਕ ਹੋ ਜਾਂਦਾ ਜਾਣਾ ਚ ਲੈ ਕੇ ਜਿਹੜਾ ਦੂਏ ਰਸਤੇ ਬਾਹਰ ਕੱਢ ਦਿੱਤੇ ਜਿਹਨੇ ਚਰਬੀਮ ਜੀਵ ਜੱਗਮ ਜੀਵ ਚੱਬਿਆ ਹਾਂ ਚੇਤਨ ਜਪਿਆ ਜਿਹੜੇ ਆਏ ਸੀ ਨਾ ਬੂਰੇ ਆਉਂਦੇ ਚਰਚਾ ਕਰ ਚੱਬ ਕੇ ਰੱਖ ਦਿੰਦੇ ਸਾਰੇ ਭਰਮ ਦੂਰ ਕਰ ਦਿੰਦੇ ਵਿੱਚ ਹਾਂ ਸੋ ਕੇ ਠਾਏ ਕਿਉਂ ਤਤ ਨਾ ਬੁਝਿਆ ਚੋਟਾ ਖਾਏ ਕਿਉਂ ਤਤ ਨਹੀਂ ਬੁਝਦਾ ਹੈ ਤਤ ਕਿਉਂ ਨਹੀਂ ਬੁਝ ਰਹੇ ਲੋ ਇਹ ਸੰਸਾਰ ਇੱਥੇ ਆਦੇ ਜੋਗੀ ਫੜੇ ਇਹ ਗੱਲ ਹੈ ਤੁਹਾਡੀ ਇਹ ਹੈ ਤੇ ਲੋਕ ਕੀ ਕਰਦੇ ਨੇ ਕਿਉਂ ਨਹੀਂ ਪੁੱਛ ਰਹੇ ਇਸ ਦਾ ਕਿਉਂ ਨਹੀਂ ਸਮਝ ਰਹੇ ਵੀ ਤੁਸੀਂ ਤਾਂ ਸਮਝ ਲਓ ਸਾਹਮਣੇ ਸਭ ਕੁਝ ਸਾਡੇ ਫਿਰ ਵੀ ਅਸੀਂ ਵਿਚਾਰ ਨਹੀਂ ਕਰ ਰਹੇ ਇਹਦਾ ਉਹਦਾ ਜੋਗੀ ਤੇ ਅਸਰ ਹੋ ਗਿਆ ਗੱਲ ਦਾ ਇਹਦਾ ਮਤਲਬ ਤਾਂ ਵੀ ਸਾਰਾ ਸੰਸਾਰ ਉਲਟੇ ਪਸੇ ਜਾ ਰਿਹਾ ਹੈ ਤੇ ਕੋ ਬਜ਼ੁਰਗ ਹੁੰਦਾ ਸੀ ਪਹਿਲਾਂ ਮੈਨੂੰ ਲੈ ਉਹ ਤਾਂ ਜਿਵੇਂ ਬੋਲੀ ਜਾਂਦੇ ਨੇ ਸਾਰੀ ਦੁਨੀਆ ਪਾਗ ਲੈ ਜਦ ਉਹਨੂੰ ਸਮਝ ਆਈ ਫਿਰ ਕਹਿੰਦੇ ਭਾਈ ਨਾ ਸਾਰੀ ਦੁਨੀਆ ਪਾਗ ਹੈ ਠੀਕ ਹੈ ਪਰ ਜੋਗੀ ਨੂੰ ਪਤਾ ਲੱਗਿਆ ਤਾਂ ਕਹਿ ਰਿਹਾ ਜੇ ਸਮਝ ਆਈ ਫਿਰ ਕਹਿ ਰਿਹਾ ਵੀ ਇਹ ਕੀ ਹੋ ਗਿਆ ਦੁਨੀਆ ਕਿਉਂ ਨਹੀਂ ਪੁੱਛ ਰਹੀ ਇਸ ਗੱਲ ਨੂੰ ਗੱਲ ਤਾਂ ਥੋੜੇ ਵਾਲੀ ਠੀਕ ਕਿਉਂ ਤੱਤ ਨਾ ਪੁੱਛੇ ਝੋਟਾ ਸਾਰੇ ਕਿਉਂ ਝੋਟਾ ਮੰਨਦੇ ਜਿਹਨਾਂ ਜੇ ਤੱਤ ਪੁੱਛਦੇ ਨਹੀਂ ਝੋਟ ਪਊਗੀ ਪਊਗੀ ਜਮਦਰ ਬੰਦੇ ਕੋਈ ਨਾ ਰੱਖੇ ਜਮਦਰ ਬੰਦੇ ਕੋਈ ਨਾ ਰੱਖੇ ਜਮਦੇ ਦਰ ਤੇ ਬੱਕਰਾ ਬੰਨਿਆ ਹੋਇਆ ਹੈ ਕਸਾਈ ਦੇ ਕਿੱਲੇ ਨਾਲ ਕੋਈ ਨਹੀਂ ਛੜਾ ਸਕਦਾ ਬਿਨ ਸ਼ਬਦ ਨਾਹੀ ਪਤ ਸਾਖ ਹੈ ਆਹ ਇਹਦੇ ਦੋ ਅਰਥ ਨੇ ਬਿਨ ਸ਼ਬਦ ਨਾਹੀ ਪਤ ਸਾਖ ਹੈ ਪਤ ਤਤੇ ਨੂੰ ਸਿਆਰੀ ਹੈ ਪਤੀ ਤਤੇ ਨੂੰ ਸਿਆਰੀ ਪਤੀ ਲਫ਼ਜ਼ ਬਣਦਾ ਹੈ ਸਖ ਹੈ ਬਿਨਾ ਸ਼ਬਦ ਤੇ ਪਤੀ ਸਾਥ ਨਹੀਂ ਹੁੰਦਾ ਪਤੀ ਦਾ ਦਰਸ਼ਨ ਨਹੀਂ ਹੁੰਦਾ ਪਤੀ ਦਾ ਸਾਖਾਤ ਹੋਣਾ ਐ ਜਿਵੇਂ ਸੰਸਾਰ ਦੇ ਵਿੱਚ ਜਲ ਬਿਨ ਸਾਖ ਕੋ ਬੁਲਾਵਤੀ ਲਿਖਿਆ ਨਾ ਜਲ ਨਹੀਂ ਜਾ ਰਿਹਾ ਆਪਣੇ ਮੂਲ ਨਾਲ ਟੁੱਟ ਕੇ ਸਾਖ ਨੂੰ ਕੁਬੜਾ ਗਿਆ ਜਲ ਜਲ ਦੇ ਨਾਲ ਜਲ ਸਾਖ ਨਾਲ ਕਨੈਕਸ਼ਨ ਹੋ ਗਿਆ ਮੂਲ ਦੇ ਨਾਲ ਕੀ ਨਿਸ਼ਾਨੀ ਹੋਊ ਪਹਿਲਾਂ ਰਲ ਜਾਊਗਾ ਸਾਖ ਹਰੀ ਹੋ ਕੇ ਪੱਤੀ ਨਵੀਂ ਫੁੱਟੂਗੀ ਨਵੀਂ ਪੱਤੀ ਫੁੱਟੂਗੀ ਫਿਰ ਪਤਾ ਲੱਗੂਗਾ ਸਾਖ ਇਹ ਜਾਣਾ ਜੁੜ ਗਿਆ ਜੁੜੇ ਦੀ ਨਿਸ਼ਾਨੀ ਹੈ ਐਵੇਂ ਪਤੀ ਦੇ ਸ਼ਾਹਜ਼ਾਦ ਦੀ ਨਿਸ਼ਾਨੀ ਕੀ ਹੋਊਗੀ ਨਵੀਂ ਗੱਲ ਕਹੂਗਾ ਨਵੀਂ ਦੁਨੀਆ ਨੂੰ ਨਵੀਂ ਲੋ ਕਹੂਗਾ ਇਹ ਤਾਂ ਗੱਲੇ ਨਹੀਂ ਸੁਣੀ ਅਸੀਂ ਕਿਤੇ ਨਵੀਂ ਹੈ ਜਿਵੇਂ ਸ਼ਾਖ ਤੇ ਪੱਤੀ ਨਵੀਂ ਫੁੱਟਦੀ ਹੈ ਹੁਣ ਸਾਡਾ ਗਿਆਨ ਸਿੱਟੇ ਕਿਉਂ ਖੜਾ ਕਿਉਂ ਹੈ ਥਾਂ ਉਹੀ ਗੱਲ ਕਿਉਂ ਕਹੀ ਜਾਂਦੇ ਨੇ ਬਾਰ-ਬਾਰ ਜਲ ਵਿੱਚ ਸਾਫ ਹੋਣਾ ਹੀ ਹੋਈ ਹੈ ਨਵਾਂ ਪੱਤਾ ਫੁੱਟਦਾ ਹੀ ਅੱਗੇ ਚੱਲਦੀ ਹੋਈ ਬੂੜਨਾ ਜਾਂ ਜੁੜ ਜੂਗਾ ਨਵੇਂ ਪੱਤੇ ਫੁੱਟਣਗੇ ਨਵੇਂ ਫੁੱਲ ਆਉਣਗੇ ਤਾਂ ਫਲ ਲੱਗੂਗਾ ਗੱਲ ਸਾਰੀ ਉਹ ਨਵੇਂ ਸਿਰੇ ਤੇ ਸਟਾਰਟ ਹੋਊ ਇਹ ਸਾਰੀ ਉਹ ਨਵੇਂ ਸਿਰੇ ਤੇ ਸਟਾਰਟ ਗੱਲ ਜਿਹੜੀ ਆ ਪੱਤ ਸੱਖ ਹੈ ਸ਼ਾਖ ਨੂੰ ਪੱਤੀ ਫੁੱਟੂਗੀ ਸੰਸਾਰੀ ਸੱਚ ਹੈ ਇਹ ਸੰਸਾਰੀ ਸੱਚ ਹੈ ਪਤੀ ਸਾਖਸ਼ਾਤ ਹੋਊਗਾ ਇਹ ਨਿਰਾਕਾਰੀ ਸੱਚਾ ਉਹ ਤਾਂ ਉਸੇ ਨੂੰ ਜਿਹਨੂੰ ਸਾਖਸ਼ਾਤ ਹੋਊ ਉਸੇ ਨੂੰ ਦਿਖੂ ਦੂਏ ਨੂੰ ਤਾਂ ਦਿਖਣਾ ਨਹੀਂ ਦੂਏ ਨੂੰ ਕਿਵੇਂ ਦਿਖੂਗਾ ਦੂਏ ਨੂੰ ਐ ਦਿਖੂਗਾ ਜਿਵੇਂ ਪੱਤੀ ਸ਼ਾਖ ਨੂੰ ਫੁੱਟਦੀ ਆ ਨਵੀਂ ਆਪਾਂ ਮੰਨ ਰਹੇ ਨੇ ਵੀ ਹਾਂ ਟਾਣੀ ਗਾਂ ਚੱਲ ਪਈ ਇਹਨੂੰ ਰਸ ਆਉਣ ਲੱਗ ਗਿਆ ਉਹ ਗੱਲ ਨਵੀਂ ਤੋਂ ਪਤਾ ਲੱਗੂਗਾ ਸੰਸਾਰ ਨੂੰ ਪਤਾ ਦਿਖੂਗਾ ਪ੍ਰਮਾਣ ਦੱਸਿਆ ਜਿਵੇਂ ਅਸੀਂ ਸਮਝ ਲੈਂਦੇ ਆ ਵੀ ਇਹ ਟਾਣੀ ਹੁਣ ਚੱਲ ਵੀ ਕਲਮ ਲਾ ਦਿੰਦੇ ਆ ਘੜ ਕੇ ਇੱਕ ਦੂਏ ਨੂੰ ਜਾਂ ਜਿਹੜੀ ਕਲਮ ਲਾਈ ਹੈ ਉਹਦੇ ਤੇ ਪੱਤਾ ਨਵਾਂ ਫੁੱਟਣ ਲੱਗਦਾ ਹੈ ਫਿਰ ਪਤਾ ਲੱਗਦਾ ਵੀ ਜਿਹੜੇ ਨਵੇਂ ਨਾ ਕਨੈਕਸ਼ਨ ਕੀਤਾ ਸੀ ਪੇਟ ਉਹ ਜੋ ਰਾਧੇ ਦੇ ਚਾਹ ਕੇ ਚੱਲ ਪਿਆ ਉਹਨਾਂ ਜਰ ਪੱਤਾ ਨਹੀਂ ਫੁੱਟਦਾ ਜਿੰਨਾ ਜਰ ਨੂੰ ਰਸ ਨਹੀਂ ਮਿਲਦਾ ਜਦੋਂ ਤੋਂ ਰਸ ਚੱਲ ਪੈਂਦਾ ਨਾ ਪਹਿਲਾਂ ਤਾਂ ਇੰਨਾ ਗੇਰਾ ਚੱਲਦਾ ਕਿਉਂ ਕਮਣਾ ਜਿੰਨਾ ਕਮਣਾ ਗਿਆ ਉਹਨਾਂ ਕਮਣਾ ਗਿਆ ਉਹ ਤੋਂ ਜ਼ਿਆਦਾ ਨਹੀਂ ਕੁਮੜਾ ਪਨੀਰੀ ਪੱਟ ਕੇ ਤੋੜੇ ਤਾਂ ਲੱਗਦੇ ਜਾਂ ਨਵਾਂ ਪੱਤਾ ਫੁੱਟਦਾ ਹੈ ਫਿਰ ਆਪਾਂ ਕਹਿੰਦੇ ਵੀ ਜੜ ਫੜ ਲਈਏ ਜੜ ਫੜ ਲਈ ਨਵੀਂ ਜੜ ਵੀ ਪਨੀਰੀ ਪਹਿਲਾਂ ਕੁਮੜਾਇਆ ਤੇ ਥੱਲੇ ਡੇਗ ਪੈੜੇ ਜਾਂ ਜਾਣੂ ਪਹਿਲਾਂ ਕੂ ਗਿਆ ਨੇ ਪੈੜੇ ਜਾਂ ਕੱਲ ਨਵਾਂ ਪੱਤਾ ਜਿਹੜਾ ਚੜਨਾ ਉਹਨਾਂ ਨੂੰ ਪੜਨਾ ਪਹਿਲੇ ਪੱਤੇ ਦੀ ਕੋਈ ਗੱਲ ਨਹੀਂ ਕਿਉਂ ਕਰ ਬੁਝਿਆ ਪਾਵੇ ਪਾਰ ਕਿਉਂ ਕਰ ਬੁਝਿਆ ਪਾਵੇ ਪਾਰ ਬੁਝਿਆ ਕਿਵੇਂ ਇਹ ਸਾਰੀ ਇਹਦਾ ਬੁਝਾਰਤ ਹੈ ਗੱਲ ਸਾਰੀ ਬੁਝਣ ਵਾਲੀ ਹੈ ਪਾਵੇ ਪਾਰ ਨਾਨਕ ਨਾਲ ਤੂੰ ਬੁਝ ਲੈਣਾ ਹੀ ਪਾਰ ਕੋਲ ਇਹਨੇ ਬੁਝ ਲਈ ਉਹ ਪਾਰ ਹੈ ਨਾਨਕ ਨਹੀਂ ਪੁੱਜੀ ਉਹ ਵਿਚਾਰਾ ਗਿਆ ਹੋਇਆ ਉਹਨਾਂ ਨਾਨਕ ਮਨਮੁਖੀ ਨਾ ਬੁੱਝੈ ਗਵਾਰ ਮਨਮੁਖੀ ਹੈ ਜਿਹੜਾ ਉਹ ਗਵਾਰ ਹੈ ਉਹ ਨਹੀਂ ਬੁੱਝਦਾ ਗੱਲ ਗੁਰਮੁਖਾਂ ਦੀ ਹੈ ਭਾਸ਼ਾ ਗੁਰਮੁਖਾਂ ਦੀ ਹੈ ਅਰਥਾਉਣ ਵਾਲੇ ਮਨਮੁਖ ਨੇ ਮਨਮੁਖ ਦਾ ਵੱਡਾ ਇਹ ਹੁੰਦਾ ਹੈ ਜੇ ਪੜ ਵੀ ਲਵੇ ਸਮਝ ਵੀ ਲਵੇ ਤਾਂ ਮੰਨਦਾ ਨਹੀਂ ਜਿੰਨਾ ਜਰ ਮੰਨਦਾ ਨਹੀਂ ਹੈ ਉਹਨਾਂ ਜਨ ਬੁੱਝ ਨਹੀਂ ਸਕਦਾ ਬੁੱਝਣੀ ਉਹ ਹੈ ਗੱਲ ਜਿਹੜੀ ਅਸੀਂ ਸਮਝ ਲਈ ਦੇਖੋ ਬੁੱਝਣੀ ਉਹਦੀ ਹੈ ਜਿਹੜੀ ਸਾਨੂੰ ਸਮਝ ਆ ਗਈ ਬੁੱਝਣੀ ਉਹ ਹੈ ਜਿਹੜੀ ਸਮਝ ਨਹੀਂ ਗਈ ਜਿਹੜੀ ਤਾਂ ਹੋਈ ਨਹੀਂ ਸਮਝ ਨਹੀਂ ਆਈ ਜਿੱਤੀ ਬਾਣੀ ਸਮਝ ਆਈ ਹੈ ਜਿਹਦੇ ਉਹਦੀ ਉਹਨੇ ਮੰਨਣੀ ਹੈ ਜੇ ਉਹਦੀ ਮੰਨ ਲੂਗਾ ਤਾਂ ਬੁੱਝਣ ਵਾਲੇ ਪਾਸੇ ਤੁਰਪੂ ਜੇ ਉਹਨੇ ਮੰਨੀ ਨਹੀਂ ਤਾਂ ਬੁੱਝਣ ਵਾਲੇ ਪਾਸੇ ਤੁਰ ਇਸ ਕਰਕੇ ਜੇ ਬੁੱਝਣ ਵਾਲੇ ਪਾਸੇ ਕਿਉਂ ਤੁਰੂ ਮਨਮੁਖ ਹੈ ਉਹ ਮੰਨਦਾ ਨਹੀਂ ਬਣੀ ਸੱਚ ਕਰਕੇ ਮੰਨਦਾ ਹੀ ਨਹੀਂ ਸਿੱਖ ਬਾਣੀ ਨੂੰ ਸੱਚ ਕਰਕੇ ਨਹੀਂ ਮੰਨਦੇ ਕਿਉਂਕਿ ਸੰਸਾਰੀ ਪਦਾਰਥਾਂ ਦੇ ਨਾਲ ਜਿਹੜੇ ਹੋਰ ਲੋਕ ਜੁੜੇ ਹੋਏ ਨੇ ਉਹ ਵੀ ਇਹ ਜੁੜੇ ਹੋਏ ਸਾਰੇ ਆਦਮੀ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ ਜੇ ਸੰਸਾਰੀ ਆਦਮੀ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ ਸੰਸਾਰੀ ਤੋਂ ਜਦ ਸਿੱਖ ਬਣਦਾ ਕੀ ਨਿਸ਼ਾਨੀ ਜਿਹੜਾ ਬੰਦਾ ਸੰਸਾਰੀ ਤੋਂ ਸਿੱਖ ਬਣਿਆ ਉਹਨੇ ਦੱਸਿਆ ਸਿੱਖ ਬਣਾਇਆ ਨਾਨਕ ਨੇ ਕਿਆ ਬਾਣੀ ਨੇ ਬਣਾਇਆ ਤੇ ਗੱਲ ਔਰ ਬਣਾਇਆ ਤਾਂ ਜੇ ਬਣਨਾ ਚਾਹੁੰਦਾ ਸੀ ਜੇ ਚਾਹੁੰਦਾ ਨਹੀਂ ਉਹ ਨਹੀਂ ਬਥੇਰੇ ਬਣਾਏ ਰਾਮ ਨੇ ਕੋਸ਼ਿਸ਼ ਕੀਤੀ ਪਰ ਜਿਹੜਾ ਜਿਹੜਾ ਚਾਹੁੰਦਾ ਸੀ ਬਣ ਗਿਆ ਉਹਨੇ ਕਿਹਾ ਬਲਿਹਾਰੀ ਗੁਰ ਹਾੜੀ ਦਿਵਹਾੜੀ ਵਾਰ ਜਿੰਨ ਮਾਨਸ ਮਾਨਸ ਕਾਣੇ ਮਾਨਸ ਸੰਸਾਰੀ ਆਦਮੀ ਮਾਨਸ ਜਿਹੜਾ ਸੰਸਾਰੀ ਆਦਮੀ ਦਾ ਲੋਕ ਜਿਨ ਮਾਨਸ ਤੇ ਦੇਵਤੇ ਕੀਏ ਜਨ ਮਾਨਸ ਤੋਂ ਦੇਵਤਾ ਹੋਇਆ ਜਾਂ ਸਿੱਖੋ ਜਿਹੜਾ ਮਾਨਸ ਅਜਾ ਮਾਨਸ ਆ ਸਿੱਖ ਨਹੀਂ ਗੁਰਬਾਣੀ ਨੂੰ ਮੱਥਾ ਟੇਕਣ ਵਾਲਾ ਸਿੱਖ ਨਹੀਂ ਹੈ ਗੁਰਬਾਣੀ ਨੂੰ ਮੰਨਣ ਵਾਲਾ ਸਿੱਖ ਹੈ ਚਾਹੇ ਉਹ ਮੁਸਲਮਾਨ ਵੀ ਕਿਉਂ ਨਾ ਹੋਵੇ ਬੁੱਧੂ ਜਾਂ ਸਿੱਖ ਹੈ ਬੁੱਢਣ ਜਾਂ ਸਿੱਖ ਹੈ ਸਿੱਖਿਆ ਲਈ ਹੈ ਵਿਆਹ ਵੀਰ ਸਿੱਖਾ ਹੈ ਮੁਸਲਮਾਨੀ ਦਾ ਭੇਜ ਹੈ ਉਹਦੇ ਕੋਲ ਇਹ ਮਤਾਂ ਉਹ ਮਤ ਨੂੰ ਜਿਹੜਾ ਮਤ ਉੱਤੇ ਰੱਬ ਜਾੜ ਜਾੜਿਆ ਦੂਆ ਮੁਸਲਮਾਨ ਮਤਾਂ ਨੂੰ ਸ਼ਰਧਾ ਨਹੀਂ ਰਹੀ ਇਹ ਬਾਕੀ ਮਤਾਂ ਤੋਂ ਸ਼ਰਧਾ ਨਹੀਂ ਹੈ ਭਰੋਸੇ ਵਾਲੀ ਕੋਈ ਮਤ ਨਹੀਂ ਜਦ ਸ਼ਰਧਾ ਟੁੱਟ ਗਈ ਉਹਦੀ ਇਸਲਾਮ ਤੋਂ ਸਿੱਖੀ ਤੇ ਭਰੋਸਾ ਹੋ ਗਿਆ ਤੁਸੀਂ ਸਿੱਖੋ ਸਿੱਖੀ ਭਰੋਸੇ ਦਾ ਨਾਮ ਹੈ ਸ਼ਰਧਾ ਦੇ ਵਿੱਚ ਲਾਲਚ ਸ਼ਰਧਾ ਮਾਇਆ ਧਾਰੀਆਂ ਦੀ ਹੁੰਦੀ ਹੈ ਸਿਰ ਦੇਣੇ ਵਾਲਾ ਦਾ ਭਰੋਸਾ ਭਰੋਸੇ ਬਿਨਾਂ ਸਦੀ ਨਹੀਂ ਦਿੱਤਾ ਜਾਂਦਾ ਸਿਰ ਜਿਹੜਾ ਦਊਗਾ ਕਿਸੇ ਭਰੋਸੇ ਤੇ ਦਊਗਾ ਤੇ ਗੁਰੂ ਦਾ ਸਿਰ ਮੰਗਦਾ ਸਿਰ ਸ਼ਰਦਾ ਵਾਲੇ ਨਾਲ ਮੁਕਰਨਾ ਕੋਈ ਦੋਵੇ ਨਾ ਉਹਨਾਂ ਨੇ ਆਪ ਦਿੱਤਾ ਆਪ ਦਿੱਤਾ ਉਹਨਾਂ ਨੇ ਨਾ ਸਿਰ ਆਪ ਦਿੱਤਾ ਨਾ ਸਿਰ ਦੇਣ ਨਾ ਉਹਨਾਂ ਨੂੰ ਲੋੜ ਹੈ ਸ਼ਰਧਾਵਾਨ ਸਿੱਖ ਨੇ ਜਿਹੜੇ ਕਹਉਂਦੇ ਆਪਣੇ ਆਪ ਨੂੰ ਅਸਲ ਚ ਉਹ ਸਨਾਤਨੀ ਹਿੰਦੂ ਨੇ ਸਨਾਤਨੀ ਸਿੱਖ ਸੰਸਾਰੀ ਨੇ ਸਿੱਖਾਇ ਨਹੀਂ ਉਹ ਸੰਸਾਰੀ ਨੇ ਜਿਹੜਾ ਸਿੱਖ ਹੈ ਉਹ ਤਾਂ ਦੇਵਤਾ ਹੈ ਦੇਵਤਾ ਕੌਣ ਹੈ ਜਿਹਦੇ ਅੰਦਰ ਭੁੱਖ ਕੁਝ ਦੇਣ ਦੀ ਹੈ ਮੰਗਣ ਦੀ ਭੁੱਖ ਨਹੀਂ ਉਹ ਦੇਵਤਾ ਦੇ देवता उसे कहते हैं जो देता ही है कुछ लेता नहीं मंगता ਅਸੀਂ ਤਾਂ ਮੰਗਦੇ ਆ ਜੋ ਵੀ ਘਟੇ ਅਸੀਂ ਤਾਂ ਮੰਗਦੇ ਆ ਦੇਵਤਾ ਮੰਗਤਾ ਨਹੀਂ ਹੁੰਦਾ ਸਿੱਖ ਮੰਗਤਾ ਨਹੀਂ ਹੈ ਕਿਉਂਕਿ ਸਿੱਖ ਦਾ ਗੁਰੂ ਮੰਗਤਾ ਨਹੀਂ ਸਿੱਖ ਦਾ ਗੁਰੂ ਪਰਮੇਸ਼ਰ ਆ ਮੰਗਤਾ ਨਹੀਂ ਦੇਵਤਾ ਦਿੰਦਾ ਹੀ ਹੈ ਸਭ ਸਿਖਰਾ ਗੁਰੂ ਕੋਲ ਆਣਾ ਪਰਮੇਸ਼ਰ ਉਹ ਬਗਦਾ ਸਿੱਖ ਨੂੰ ਜਿਹੜੀ ਸਿੱਖਿਆ ਦਿੱਤੀ ਹੈ ਉਹ ਜਮੁਕਰ ਨੂੰ ਨਹੀਂ ਲਿਖਿਆ ਉਹ ਜੇ ਕੀ ਗਿਆ ਉਹ ਚੀਜ਼ ਭੁਗੋ ਤੋ ਇੱਕੇ ਮਾਂ ਦਾ ਨਾਮ ਤੇ ਪਰੇ ਪਰਾਉ ਕਹਿੰਦੇ ਜੇ ਭੁਗਣਾ ਤਾਂ ਇੱਕੇ ਦਾ ਉਹ ਕੀ ਮੰਗ ਜਿੱਤੇ ਤੂੰ ਭਵਸਾ ਦਰਪਾਰ ਹੋ ਜਾਵੋ ਕੋਈ ਚੀਜ਼ ਮੰਗ ਜੇ ਮੰਗਣੀ ਹੈ ਲੋਕੇ ਮੰਗਣ ਹਾਰੇ ਹਨ ਇਹ ਆਣਾ ਇਹਦਾ ਮੰਗਣ ਹਾਰਾ ਦੇਵਨ ਹਾਰ ਸੁਜਾਨਾ ਸਾਰੀ ਗੱਲ ਜਾਣਦਾ ਓਏ ਉਹ ਤਾਂ ਜੇ ਤਾਂ ਮੰਗਣਾ ਤਾਂ ਇੱਕ ਗੱਲ ਮੰਗਲਾ ਕਿ ਉਹ ਮੈਨੂੰ ਚੀਜ਼ ਦੇ ਜਿਹਦਾ ਮੈਂ ਭਵਲਾ ਕਰ ਪਤਾ ਨਾਨਕ ਮੰਗਦਾ ਨਾਮ ਨਾਨਕ ਮੰਗਦਾ ਨਾਮ ਨਾਮ ਕਿਰਪਾ ਕਰੋ ਹੋਰੇ ਇਸ ਕਰਕੇ ਜੇ ਮੰਗਣਾ ਦਾ ਨਾਮ ਹੋਵੇ ਹੋਰ ਨਾ ਕੁਝ ਮੰਗੋ ਅਸੀਂ ਕੀ ਮੰਗਦੇ ਆ ਸਿੱਖੀ ਮੰਗਦੇ ਆ ਅਸੀਂ ਤਾਂ ਸਿੱਖੀ ਮੰਗਦੇ ਆ ਸਿੱਖੀ ਸਾਡੇ ਕੋਲ ਹੈ ਨਹੀਂ ਤਾਂ ਮੰਗਦੇ ਸਿੱਖੀ ਕਾਹਦੇ ਮੰਗਦੇ ਆ ਜੇ ਹੈ ਸਿੱਖੀ ਕਿਉਂ ਮੰਗਦੇ ਹੋ ਸਿੱਖੀ ਤੋਂ ਬਾਅਦ ਨਾਮ ਉਗੀਦਾ ਅਜੋ ਸਿੱਖੀ ਵੀ ਹੈ ਨਹੀਂ ਤਾਂ ਆਉਂਦੇ ਸਿੱਖਾਂ ਨੂੰ ਸਿੱਖੀ ਦਾ ਰੋਜ਼ ਅਰਦਾਸ ਮੰਗਦੇ ਨੇ ਸਿੱਖੀ ਦਾਣ ਇਹਦਾ ਬਲਾ ਤੁਸੀਂ ਸਿੱਖ ਹੈ ਨਹੀਂ ਹੈ ਪਹਿਲਾਂ ਸਿੱਖ ਹੈਗਾ ਸਿੱਖੀ ਦਾਣ ਕਾਦੇ ਮੰਗਦਾ ਨਾਮਦਾਨ ਮੁਕੇ ਗੁਰਬਾਣੀ ਜੀ ਕਿੱਥੇ ਲਿਖਿਆ ਸਿੱਖੀ ਦਾਣ ਤੇ ਮੈਨੂੰ ਕਿਹਨੇ ਬਣਾਈ ਅਰਦਾਸ ਇਹ ਕਿਉਂ ਬਣਾਈ ਪੁਰਖਾਂ ਨੇ ਬਣਾਈ ਸਨਾਤਨੀਆਂ ਨੇ ਬਣਾਈ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹੀ ਮੰਗਦੇ ਹਾਂ ਤੁਸੀਂ ਕਿਵੇਂ ਕਹਿੰਦੇ ਅਸੀਂ ਦੇਖਾ ਸਿੱਖੀ ਦੇ ਦਾਰ ਬੋਲਦੇ ਹਾਂ ਕੇਜ਼ਾਨ ਕੇਜ਼ਾਨ ਬਣਾਈ ਚੀਜ਼ ਹੈ ਕੇਸਾਂ ਵੀ ਮੁਕਣ ਵਾਲੀ ਚੀਜ਼ ਹੈ ਕੇਸ ਤਾਂ ਬੜਾਉਂਦੇ ਨੇ ਲੋਕ ਉਹ ਆਪੇ ਧੱਕੇ ਨਾਲ ਜਾਂਦੇ ਰੋਜ਼ ਬਗਦੇ ਕੀ ਨੇ ਰਾਣੀ ਦੀ ਮੱਤ ਨਹੀਂ ਮਾਰੀ ਹੋਰ ਕੀ ਮਾਰਿਆ ਹੈ ਕੇਸ ਦਾਨ ਜਿਵੇਂ ਸਿੱਖਾਂ ਨੂੰ ਕੇਸ ਹੋਣਾ ਹੋਰ ਜਰੂਰ ਹੁੰਦੇ ਹੀ ਨਹੀਂ ਸਿੱਖੀ ਦਾਨ ਕੋਈ ਦਾਨ ਨਹੀਂ ਹੈ ਸਿੱਖਿਆ ਦਾ ਬਥੇਰੀ ਦਿੱਤੀ ਹੈ ਲੈ ਲਓ ਲੈਣੀ ਹੈ ਨਹੀਂ ਤਾਂ ਲੋਦੇ ਇਹਦਾ ਦਰਗਾਹ ਜੋ ਆਈ ਹੋਈ ਨੇ ਸਿੱਖੀ ਬਥੇਰੀ ਲਵੇ ਵੀ ਕੋਈ ਦਾਨ ਮੰਗਦਿਆ ਲੈਣੀ ਹੈ ਗੁਰ ਕੀ ਮੱਤ ਤੂੰ ਲੈ ਹੋਏ ਆਣੇ ਉਹ ਕਹਿੰਦਾ ਲੈ ਲੈ ਗੁਰ ਕੀ ਮੱਤ ਅਸੀਂ ਇਹ ਜੋ ਬੋਲਦੇ ਹਾਂ ਆ ਕੀ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖੀ ਦਿੱਤੀ ਆ ਇਹਦਾ ਨਹੀਂ ਲੈਂਦੇ ਨਹੀਂ ਦਾਨ ਕੀ ਤਾਂ ਮੰਗਦੇ ਆ ਵੀ ਅਸੀਂ ਗੱਲ ਤਾਂ ਨਹੀਂ ਮੰਨਣੀ ਗੁਰੂ ਦੀ ਅਸਲ 'ਚ ਇਹ ਗੱਲ ਹੈ ਬਾਣੀ ਤਾਂ ਨਹੀਂ ਮੰਨਣੀ ਸਾਡੇ ਵਸ ਦੀ ਗੱਲ ਪਰ ਤੂੰ ਸਾਨੂੰ ਸਿੱਖ ਸਮਝ ਲੈ ਗੱਲ ਹੈ ਤੂੰ ਆਪੇ ਸਾਡੀ ਬਾਹ ਕਰਕੇ ਸਾਨੂੰ ਪਾਰ ਵੀ ਕਰਦੀ ਅਸੀਂ ਕੰਮ ਵੀ ਇਹੀ ਕਰਦੇ ਕਿਉਂ ਕਰਦੇ ਰਾਂਗੇ ਤਾਂ ਅਸੀਂ ਹੈ ਜੀ ਚੱਲਾਂਗੇ ਤਾਂ ਆਪਣੀ ਮਰਜ਼ੀ ਨਾਲੇ ਪਰ ਅਸੀਂ ਕਿਉਂਕਿ ਤੇਰੇ ਮੂਰੇ ਚੜਾਵੇ ਚੜਾਉਨੇ ਆ ਮੱਥੇ ਐਨਾ ਚੌਰ ਵਧੀਆ ਚੜਾਉਨੇ ਹੋਰ ਜੋ ਮਰਜ਼ੀ ਕਰਾ ਲੈ ਅਸੀਂ ਸਿੱਖੀ ਨਹੀਂ ਅਸੀਂ ਮੰਨਣੀ ਪਰ ਸਾਡਾ ਪਾਰ ਕਰਦੀ ਬੇੜਾ ਬੇੜਾ ਵੀ ਪਾਰ ਨਹੀਂ ਕਹਿੰਦੇ ਵੀ ਸਾਨੂੰ ਕੋਈ ਤਕਲੀਫ ਨਾ ਹੋਵੇ ਔਖੀ ਘੜੀ ਨਾ ਦੇਖਣ ਦੀ ਇਹਨੂੰ ਬੜਾ ਪੜਦੇ ਨੇ ਬੜਾ ਪ੍ਰੇਮ ਕਰਦੇ ਨੇ ਪਤਾ ਨਹੀਂ ਕੀ ਹੈ ਇਹਨਾਂ ਇਹ ਨਹੀਂ ਪਤਾ ਵੀ ਔਖੀ ਘੜੀ ਕਿਹੜੀ ਹੁੰਦੀ ਹੈ ਗੁਰਬਾਣੀ ਔਖੀ ਘੜੀ ਕਿਹਨੂੰ ਕਹਿੰਦੀ ਹੈ ਹੱਥ ਦੇ ਰੱਖੇ ਕਰ ਆਪਣੇ ਉਹਦਾ ਹੱਥ ਦੇਣਾ ਜਦੋਂ ਔਖੀ ਘੜੀ ਆਉਣੀ ਹੈ ਡੋਲਣ ਤੇ ਰੱਬ ਕੋ ਪ੍ਰਭੂ ਨਾਨਕ ਦੇ ਕਰ ਹੱਥ ਜਾਂ ਸਰੀਰ ਛੱਡਣਾ ਨਾ ਸੰਸਾਰ ਚ ਹਮੇਸ਼ਾ ਫਿਰ ਆਉਣਾ ਹੀ ਨਹੀਂ ਦੁਬਾਰਾ ਉਹ ਘੜੀ ਔਖੀ ਹੈ ਤੇ ਉਹ ਤੋਂ ਬਾਅਦ ਆਉਣਾ ਹੀ ਨਹੀਂ ਇਹਨਾਂ ਦੇ ਕਰੋੜਾਂ ਸਾਲਾਂ ਦੇ ਤੇ ਰਹਿੰਦੇ ਰਹਿੰਦੇ ਜਿਹੜੀ ਜਗ੍ਹਾ ਛੱਡਣੀ ਹੋਵੇ ਉਹ ਕੀ ਘੜੀ ਹੁੰਦੀ ਹੈ ਕਈ ਵਾਰ ਅੰਦਰੋਂ ਫੇਰ ਜਾ ਗਿਆ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਨਾਣਾ ਕੋਈ ਬਿਮਾਰ ਨਾ ਹੋਵੇ ਸਾਡਾ ਇਹ ਉਹ ਕੀ ਘੜੀ ਆ ਤਾਂ ਆਪਣੇ ਆਪਣੇ ਦਿਮਾਗ ਦੇ ਜਿੰਨਾ ਕਿਸੇ ਦੀ ਬੁੱਧੀ ਹੋ ਜਾ ਅਸਲ ਜਿਹੜੀ ਕਿ ਸਾਨੂੰ ਅੰਦਰ ਜਹੇ ਜੀ ਅਵਸਥਾ ਅੰਦਰ ਦੀ ਅਰਥ ਹੋਏ ਜੀ ਲਾਉਣੇ